ਸ਼੍ਰੀ ਪਰਮਾਤਮਨੇ ਨਮः ਯਥਾਰਥ ਗੀਤਾ ਸ਼੍ਰੀਮਦ ਭਗਵਦ ਗੀਤਾ ਆਰੰਭ 15ਵਾਂ ਅਧਿਆਇ ਮਹਾਪੁਰਸ਼ਾਂ ਨੇ ਸੰਸਾਰ ਨੂੰ ਅਨੇਕ ਦ੍ਰਿਸ਼ਟਾਂਤਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ ਕਿਸੇ ਨੇ ਇਸ ਨੂੰ ਭਵਾਟਵੀ ਕਿਹਾ ਤਾਂ ਕਿਸੇ ਨੇ ਸੰਸਾਰ ਸਾਗਰ ਕਿਹਾ ਅਵਸਥਾ ਭੇਦ ਨਾਲ ਇਸੇ ਨੂੰ ਭਵ ਨਦੀ ਅਤੇ ਭਵ ਕੂਪ ਵੀ ਕਿਹਾ ਗਿਆ ਕਦੇ ਇਸ ਦੀ ਤੁਲਨਾ ਗੋਪਦ ਗਉ ਦੇ ਪੈਰ ਨਾਲ ਕੀਤੀ ਗਈ ਅਰਥਾਤ ਜਿਤਨਾ ਇੰਦਰੀਆਂ ਦਾ ਵਿਸਤਾਰ ਹੈ ਉਤਨਾ ਹੀ ਸੰਸਾਰ ਹੈ ਅਤੇ ਅੰਤ ਵਿੱਚ ਐਸੀ ਵੀ ਅਵਸਥਾ ਆਈ ਕਿ ਨਾਮ ਲੇਤ ਭਵ ਸਿੰਧੂ ਸੁਖਾਹੀ ਨਾਮ ਜਪਣ ਨਾਲ ਭਾਵ ਸਿੰਧੂ ਅਰਥਾਤ ਸਾਗਰ ਵੀ ਸੁੱਕ ਗਿਆ ਕੀ ਸੰਸਾਰ ਵਿੱਚ ਐਸੇ ਸਮੁੰਦਰ ਹਨ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਵੀ ਸੰਸਾਰ ਨੂੰ ਸਮੁੰਦਰ ਅਤੇ ਵਿਰਚ ਕਹਿ ਕੇ ਸੰਬੋਧਿਤ ਕੀਤਾ ਅਧਿਆਏ 12 ਵਿੱਚ ਉਹਨਾਂ ਨੇ ਕਿਹਾ ਜੋ ਮੇਰੇ ਅਨੰਨਯ ਭਗਤ ਹਨ ਉਹਨਾਂ ਦਾ ਮੈਂ ਸੰਸਾਰ ਸਾਗਰ ਤੋਂ ਛੇਤੀ ਹੀ ਉਧਾਰ ਕਰਨ ਵਾਲਾ ਹੁੰਦਾ ਹਾਂ ਇੱਥੇ ਇਸ ਅਧਿਆਏ ਵਿੱਚ ਯੋਗੇਸ਼ਵਰ ਕਹਿੰਦੇ ਹਨ ਕਿ ਸੰਸਾਰ ਇੱਕ ਬ੍ਰਿਕਸ਼ ਹੈ ਇਸ ਨੂੰ ਕੱਟਦੇ ਹੋਏ ਹੀ ਯੋਗੀ ਜਨ ਉਸ ਪਰਮ ਪਦ ਨੂੰ ਖੋਜਦੇ ਹਨ ਵੇਖੀਏ ਸ਼੍ਰੀ ਭਗਵਾਨ ਉਵਾਚ ऊर्ध्वमूलमधशाखम् अश्वत्थं प्राहुरव्ययम् छन्दांसि यस्य पर्णानि यस्तं वेद स वेदवित् ਅਰਜੁਨ ਉਰਧ ਮੂਲਮ ਉੱਪਰ ਨੂੰ ਪਰਮਾਤਮਾ ਹੀ ਜਿਸ ਦਾ ਮੂਲ ਹੈ ਅਧ ਸ਼ਾਖਮ ਹੇਠਾਂ ਪ੍ਰਕਿਰਤੀ ਹੀ ਜਿਸ ਦੀਆਂ ਸ਼ਾਖਾਂ ਹਨ ਐਸੇ ਸੰਸਾਰ ਰੂਪੀ ਪਿੱਪਲ ਦੇ ਬ੍ਰਿਕਸ਼ ਨੂੰ ਅਵਿਨਾਸ਼ੀ ਕਹਿੰਦੇ ਹਨ ਅਰਥਾਤ ਕੱਲ ਤੱਕ ਵੀ ਰਹਿਣ ਵਾਲਾ ਨਹੀਂ ਹੈ ਜਦ ਚਾਹੇ ਕੱਟ ਜਾਏ ਪਰ ਹੈ ਅਵਿਨਾਸ਼ੀ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਅਵਿਨਾਸ਼ੀ ਦੋ ਹਨ ਇੱਕ ਸੰਸਾਰ ਰੂਪੀ ਬ੍ਰਿਕਸ਼ ਅਵਿਨਾਸ਼ੀ ਅਤੇ ਦੂਜਾ ਉਸ ਤੋਂ ਵੀ ਪਰੇ परम ਅविनाशी ਵੇਦ ਇਸ ਅਵਿਨਾਸ਼ੀ ਸੰਸਾਰ ਬ੍ਰਿਕਸ਼ ਦੇ ਪੱਤੇ ਕਹੇ ਗਏ ਹਨ ਜੋ ਪੁਰਸ਼ ਇਸ ਸੰਸਾਰ ਰੂਪੀ ਬ੍ਰਿਕਸ਼ ਨੂੰ ਅਰਥਾਤ ਵੇਖਦੇ ਹੋਏ ਵਿਦਿਤ ਕਰ ਲੈਂਦਾ ਹੈ ਉਹ ਵੇਦ ਦਾ ਗਿਆਤਾ ਹੈ ਜਿਸ ਨੇ ਉਸ ਸੰਸਾਰ ਬ੍ਰਿਕਸ਼ ਨੂੰ ਜਾਣਿਆ ਹੈ ਉਸ ਨੇ ਵੇਦ ਨੂੰ ਜਾਣਿਆ ਹੈ ਗ੍ਰੰਥ ਪੜਨ ਵਾਲਾ ਵੇਦ ਨੂੰ ਨਹੀਂ ਜਾਣਦਾ ਪੁਸਤਕ ਪੜਨ ਨਾਲ ਤਾਂ ਉਸ ਰਾਹ ਵੱਲ ਵਧਣ ਦੀ ਸਿਰਫ ਪ੍ਰੇਰਣਾ ਹੀ ਮਿਲਦੀ ਹੈ ਪੱਤੀਆਂ ਦੀ ਜਗ੍ਹਾ ਵੇਦ ਦੀ ਕੀ ਲੋੜ ਹੈ ਦਰਸਲ ਮਨੁੱਖ ਭਟਕਦੇ ਭਟਕਦੇ ਹੋਏ ਜਿਸ ਆਖਰੀ ਕੰਪਲ ਅਰਥਾਤ ਆਖਰੀ ਜਨਮ ਨੂੰ ਪਹੁੰਚਦਾ ਹੈ ਉੱਥੇ ਹੀ ਉਹ ਵੇਦ ਦੇ ਛੰਦ ਅਰਥਾਤ ਜੋ ਕਲਿਆਣ ਦੀ ਰਚਨਾ ਕਰਦੇ ਹਨ ਉੱਥੋਂ ਹੀ ਪ੍ਰੇਰਣਾ ਦਿੰਦੇ ਹਨ ਉਹਨਾਂ ਦਾ ਉਪਯੋਗ ਉੱਥੋਂ ਹੀ ਹੈ ਉੱਥੋਂ ਹੀ ਭਟਕਣ ਖਤਮ ਹੋ ਜਾਂਦੀ ਹੈ ਉਹ ਸਵਰੂਪ ਬਲ ਮੁੜ ਜਾਂਦਾ ਹੈ ਅਤੇ अधश्चोर्ध्वं प्रसृतास्तस्य शाखा गुणप्रवृद्धा विषयप्रवालाः अधश्च मूलान्यनुसन्ततानि कर्मानुबन्धीनि मनुष्यलोके ਉਸ ਸੰਸਾਰ ਬ੍ਰਿਕਸ਼ ਦੀਆਂ ਤਿੰਨਾਂ ਗੁਣਾਂ ਨਾਲ ਵਧੀਆਂ ਹੋਈਆਂ ਵਿਸ਼ੇ ਅਤੇ ਭੋਗ ਰੂਪੀ ਲਗਰਾਂ ਵਾਲੀਆਂ ਸ਼ਾਖਾ ਹੇਠਾਂ ਅਤੇ ਉੱਪਰ ਹਰ ਪਾਸੇ ਫੈਲੀਆਂ ਹਨ ਹੇਠਾਂ ਵੱਲ ਕੀਟ ਪਤੰਗ ਤੱਕ ਅਤੇ ਉੱਪਰ ਦੇ ਭਾਪ ਤੋਂ ਲੈ ਕੇ ਬ੍ਰਹਮ ਤੱਕ ਹਰ ਪਾਸੇ ਫੈਲੀਆਂ ਹੋਈਆਂ ਹਨ ਇਹ ਸ਼ਾਖਾ ਸਿਰਫ ਮਨੁੱਖ ਯੋਨੀ ਵਿੱਚ ਹੀ ਕਰਮਾਂ ਦੇ ਅਨੁਸਾਰ ਬੰਨਣ ਵਾਲੀਆਂ ਹਨ ਹੋਰ ਸਾਰੀਆਂ ਯੋਨੀਆਂ ਭੋਗ ਭੋਗਣ ਲਈ ਹਨ ਮਨੁੱਖ ਯੋਨੀ ਹੀ ਕਰਮਾਂ ਦੇ ਅਨੁਸਾਰ ਬੰਧਨ ਤਿਆਰ ਕਰਦੀ ਹੈ तमस्येह तथोपलभ्यते नान्तो न चादिर्न च सम्प्रतिष्ठा अश्वत्थमेनं सुविरूढमूलम् असङ्गशस्त्रेण दृढेन चित्वा पर इस संसार वृक्ष का रूप जैसा कहा गया है ਵੈਸਾ ਇੱਥੇ ਨਹੀਂ ਮਿਲਦਾ ਕਿਉਂਕਿ ਨਾ ਤਾਂ ਇਸ ਦਾ ਆਦੀ ਹੈ ਨਾ ਅੰਤ ਹੈ ਅਤੇ ਨਾ ਹੀ ਚੰਗੀ ਤਰ੍ਹਾਂ ਇਸ ਦੀ ਸਥਿਤੀ ਹੈ ਕਿਉਂਕਿ ਇਹ ਪਰਿਵਰਤਨਸ਼ੀਲ ਹੈ ਇਸ ਦ੍ਰਿੜ ਮੂਲ ਵਾਲੇ ਸੰਸਾਰ ਬ੍ਰਿਕਸ਼ ਨੂੰ ਦ੍ਰਿੜ ਅਸੰਗ ਸ਼ਸਤਰੇਣ ਅਸੰਗ ਅਰਥਾਤ ਵੈਰਾਗ ਰੂਪੀ ਸ਼ਸਤਰ ਨਾਲ ਕੱਟਣਾ ਹੈ ਸੰਸਾਰ ਰੂਪੀ ਬ੍ਰਿਕਸ਼ ਨੂੰ ਕੱਟਣਾ ਹੈ ਐਸਾ ਨਹੀਂ ਕਿ ਪਿੱਪਲ ਦੀ ਜੜ ਵਿੱਚ ਪਰਮਾਤਮਾ ਰਹਿੰਦੇ ਹਨ ਜਾਂ ਪਿੱਪਲ ਦਾ ਪੱਤਾ ਵੇਦ ਹੈ ਅਤੇ ਆਰਤੀ ਸ਼ੁਰੂ ਕਰ ਦਿਓ ਦਰਖਤ ਦੀ ਇਸ ਸੰਸਾਰ ਬ੍ਰਿਕਸ਼ ਦਾ ਮੂਲ ਤਾਂ ਆਪ ਪਰਮਾਤਮਾ ਹੀ ਬੀਜ ਰੂਪ ਨਾਲ ਫੈਲਿਆ ਹੈ ਤਾਂ ਕਿ ਉਹ ਵੀ ਕੱਟ ਜਾਏਗਾ ਦ੍ਰਿੜ ਵੈਰਾਗ ਰਾਹੀਂ ਇਸ ਪ੍ਰਕਿਰਤੀ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ ਇਹ ਕੱਟਣਾ ਹੈ ਤੇ ਕੱਟ ਕੇ ਫੇਰ ਕੀ ਕਰੀਏ ततः पदं तत्परिमार्गितव्यम् यस्मिन् गता न निवर्तन्ति भूयः तमेव चाद्यं पुरुषं प्रपद्ये यतः प्रवृत्तिः प्रसृता पुराणी ਦ੍ਰਿੜ ਵੈਰਾਗ ਨਾਲ ਸੰਸਾਰ ਬ੍ਰਿਕਸ਼ ਨੂੰ ਕੱਟਣ ਦੇ ਉਪਰੰਤ ਉਸ ਪਰਮ ਪਦ ਪਰਮੇਸ਼ਵਰ ਨੂੰ ਚੰਗੀ ਤਰ੍ਹਾਂ ਖੋਜਣਾ ਚਾਹੀਦਾ ਹੈ ਜਿਸ ਵਿੱਚ ਗਏ ਹੋਏ ਪੁਰਸ਼ ਫੇਰ ਮੁੜ ਕੇ ਸੰਸਾਰ ਵਿੱਚ ਨਹੀਂ ਆਉਂਦੇ ਅਰਥਾਤ ਪੂਰਨ ਨਿਰਵਿਰਤੀ ਪ੍ਰਾਪਤ ਕਰ ਲੈਂਦੇ ਹਨ ਪਰ ਉਸ ਦੀ ਖੋਜ ਕਿਵੇਂ ਮੁਮਕਿਨ ਹੈ ਯੋਗੇਸ਼ਵਰ ਕਹਿੰਦੇ ਹਨ ਇਸ ਤੇ ਲਈ ਸਮਰਪਣ ਜ਼ਰੂਰੀ ਹੈ ਜਿਸ ਪਰਮੇਸ਼ਵਰ ਵਿੱਚੋਂ ਪੁਰਾਤਨ ਸੰਸਾਰ ਬ੍ਰਿਖਸ਼ ਦੀ ਪ੍ਰਵ੍ਰਤੀ ਵਿਸਤਾਰ ਨੂੰ ਪ੍ਰਾਪਤ ਹੋਈ ਹੈ ਉਸੇ ਆਦੀ ਪੁਰਸ਼ ਪਰਮਾਤਮਾ ਦੀ ਮੈਂ ਸ਼ਰਣ ਹਾਂ ਅਰਥਾਤ ਉਸ ਦੀ ਸ਼ਰਣੀ ਗਏ ਬਿਨਾ ਇਹ ਬ੍ਰਿਕਸ਼ ਮਿਟੇਗਾ ਨਹੀਂ ਹੁਣ ਸ਼ਰਨ ਵਿੱਚ ਗਿਆ ਹੋਇਆ ਵੈਰਾਗ ਅੰਦਰ ਸਥਿਤ ਪੁਰਸ਼ ਕਿਵੇਂ ਸਮਝੇ ਕਿ ਬ੍ਰਿਕਸ਼ ਕੱਟ ਗਿਆ ਉਸ ਦੀ ਪਹਿਚਾਨ ਕੀ ਹੈ ਇਸ ਤੇ ਯੋਗੇਸ਼ਵਰ ਕਹਿੰਦੇ ਹਨ निर्मानमोहाजितसङ्गदोषा अध्यात्मनित्या विनिवृत्तकामाः द्वन्द्वैर्विमुक्ताः सुखदुःखसंज्ञैर्गच्छन्त्यमूढाः पदमव्ययम् तत् ਉਪਰੋਕਤ ਤਰ੍ਹਾਂ ਦੇ ਸਮਰਪਣ ਨਾਲ ਜਿਸ ਦਾ ਮੋਹ ਅਤੇ ਮਾਨ ਨਸ਼ਟ ਹੋ ਚੁੱਕਾ ਹੈ ਆਸਕਤੀ ਰੂਪੀ ਸੰਗ ਦੋਸ਼ ਜਿਸ ਨੇ ਜਿੱਤ ਲਿਆ ਹੈ ਅਧਿਆਤਮ ਨਿਤਿਆ ਪਰਮਾਤਮਾ ਦੇ ਸਰੂਪ ਵਿੱਚ ਜਿਸ ਦੀ ਨਿਰੰਤਰ ਸਥਿਤੀ ਹੈ ਜਿਸ ਦੀਆਂ ਕਾਮਨਾਵਾਂ ਵਿਸ਼ੇਸ਼ ਰੂਪ ਨਾਲ ਨਿਰਵਿਰਤ ਹੋ ਗਈਆਂ ਹਨ ਅਤੇ ਸੁਖ ਦੁੱਖ ਦੇ ਦਵੰਦਾਂ ਤੋਂ ਜੋ ਉੱਪਰ ਉੱਠ ਚੁੱਕਾ ਹੈ ਐਸਾ ਗਿਆਨੀ ਉਸ ਅਵਿਨਾਸ਼ੀ ਪਰਮ ਪਦ ਨੂੰ ਪ੍ਰਾਪਤ ਹੁੰਦਾ ਹੈ ਜਦ ਤੱਕ ਇਹ ਅਵਸਥਾ ਨਹੀਂ ਆਉਂਦੀ ਤਦ ਤੱਕ ਸੰਸਾਰ ਬ੍ਰਿਕਸ਼ ਨਹੀਂ ਕੱਟਦਾ ਇੱਥੇ ਤੱਕ ਵੈਰਾਗ ਜ਼ਰੂਰ ਹੁੰਦਾ ਹੈ ਹੁਣ ਉਸ ਪਰਮਾਤਮਾ ਦਾ ਸਵਰੂਪ ਕੀ ਹੈ ਜਿਸ ਨੂੰ ਪਾਉਣਾ ਹੈ न तद्भासयते सूर्यो न शशाङ्को न पावकः यद्गत्वा न निवर्तन्ते तद्धाम परमं मम ਉਸ ਪਰਮ ਪਦ ਨੂੰ ਨਾ ਸੂਰਜ ਨਾ ਚੰ드ਰਮਾ ਅਤੇ ਨਾ ਅਗਨੀ ਹੀ ਪ੍ਰਕਾਸ਼ਿਤ ਕਰ ਸਕਦੇ ਹਨ ਅਰਥਾਤ ਇਹ ਸਭ ਵੀ ਉਸ ਨੂੰ ਨਹੀਂ ਵਿਖਾ ਸਕਦੇ ਜਿਸ ਪਰਮ ਪਦ ਨੂੰ ਪ੍ਰਾਪਤ ਕਰਕੇ ਮਨੁੱਖ ਮੂੜ ਸੰਸਾਰ ਵਿੱਚ ਨਹੀਂ ਆਉਂਦੇ ਉਹੀ ਮੇਰਾ ਪਰਮ ਧਾਮ ਹੈ ਇਸ ਦੀ ਪ੍ਰਾਪਤੀ ਲਈ ਸਾਰਿਆਂ ਦਾ ਇੱਕ ਸਮਾਨ ਅਧਿਕਾਰ ਹੈ ਉਹ ਕਹਿੰਦੇ ਹਨ ममैवांशो जीवलोके जीवभूतः सनातनः मनः षष्ठानीन्द्रियाणि प्रकृतिस्थानि कर्षति ਜੀਵ ਲੋਕੇ ਅਰਥਾਤ ਇਸ ਦੇਹ ਵਿੱਚ ਸਰੀਰ ਹੀ ਲੋਕ ਹੈ ਇਹ ਜੀਵਾਤਮਾ ਮੇਰਾ ਹੀ ਸਨਾਤਨ ਅੰਸ਼ ਅਤੇ ਉਹੀ ਇਸ ਤ੍ਰਿਗੁਣਮਈ ਮਾਇਆ ਵਿੱਚ ਸਥਿਤ ਹੋਈਆਂ ਮਨ ਸਹਿਤ ਪੰਜੋ ਇੰਦਰੀਆਂ ਨੂੰ ਆਕਰਸ਼ਿਤ ਕਰਦਾ ਹੈ ਭਲਾ ਉਹ ਕਿਵੇਂ शरीरं यदवाप्नोति यच्चाप्युत्क्रामतीश्वरः गृहीत्वैतानि संयाति वायुर्गन्धानि वाशयात् ਜਿਸ ਤਰ੍ਹਾਂ ਹਵਾ ਗੰਧ ਦੇ ਸਥਾਨ ਤੋਂ ਗੰਧ ਨੂੰ ਗ੍ਰਹਿਣ ਕਰਕੇ ਲੈ ਜਾਂਦੀ ਹੈ ਠੀਕ ਉਸੇ ਤਰ੍ਹਾਂ ਦੇਹ ਦਾ ਸੁਆਮੀ ਜੀਵਾਤਮਾ ਜਿਸ ਪਹਿਲੇ ਸਰੀਰ ਨੂੰ ਤਿਆਗਦਾ ਹੈ ਉਸ ਵਿੱਚੋਂ ਮਨ ਅਤੇ ਪੰਜ ਗਿਆਨ ਇੰਦਰੀਆਂ ਦੇ ਕਾਰਜ ਕਲਾਪ ਨੂੰ ਗ੍ਰਹਿਣ ਕਰਕੇ ਅਰਥਾਤ ਆਕਰਸ਼ਿਤ ਕਰਕੇ ਨਾਲ ਲੈ ਕੇ ਫਿਰ ਜਿਸ ਸਰੀਰ ਨੂੰ ਪ੍ਰਾਪਤ ਹੁੰਦਾ ਹੈ ਉਹ ਉਸ ਵਿੱਚ ਸਮਾ ਜਾਂਦਾ ਹੈ ਜੇ ਅਗਲਾ ਸਰੀਰ ਤਤਕਾਲ ਹੀ ਨਿਸ਼ਚਿਤ ਹੈ ਤਾਂ ਆਟੇ ਦਾ ਪਿੰਡਦਾਨ ਕਰਕੇ ਕਿਸ ਨੂੰ ਪਹੁੰਚਾਉਂਦੇ ਹੋ ਲੈਣ ਵਾਲਾ ਕੌਣ ਹੈ ਇਸ ਲਈ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ ਕਿ ਇਹ ਅਗਿਆਨ ਤੈਨੂੰ ਕਿੱਥੋਂ ਹੋ ਗਿਆ ਕਿ ਪਿੰਡੋਦਕ ਕਿਰਿਆ ਖਤਮ ਹੋ ਜਾਏਗੀ ਫਿਰ ਜੀਵਾਤਮਾ ਉੱਥੇ ਜਾ ਕੇ ਕਰਦਾ ਕੀ ਹੈ ਮਨ ਸਹਿਤ 6 ਇੰਦਰੀਆਂ ਕਿਹੜੀਆਂ ਹਨ श्रोत्रं चक्षुः स्पर्शनं च रसनं घ्राणमेव च अधिष्ठाय मनश्चायं विषयानुपसेवते ਉਸ ਸਰੀਰ ਸਥਿਤ ਹੋ ਕੇ ਇਹ ਜੀਵਾਤਮਾ ਕੰਨ ਅੱਖ ਤਵਚਾ ਜੀਭ ਨੱਕ ਅਤੇ ਮਨ ਦੇ ਸਹਾਰੇ ਨਾਲ ਅਰਥਾਤ ਇਹਨਾਂ ਸਾਰਿਆਂ ਦੀ ਮਦਦ ਨਾਲ ਵਿਸ਼ਿਆਂ ਦਾ ਭੋਗ ਕਰਦਾ ਹੈ ਪਰ ਐਸਾ ਦਿਖਾਈ ਨਹੀਂ ਪੈਂਦਾ ਸਾਰੇ ਉਸ ਨੂੰ ਵੇਖ ਨਹੀਂ ਸਕਦੇ ਇਸ ਤੇ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ उत्क्रामन्तं स्थितं वापि भुञ्जानं वा गुणान्वितं विमूढानानुपश्यन्ति ਪਸ਼ੰਤਿ ਗਿਆਨ ਚਕਸ਼ੁਸ਼ਹ ਸਰੀਰ ਛੱਡ ਕੇ ਜਾਂਦੇ ਹੋਏ ਸਰੀਰ ਵਿੱਚ ਸਥਿਤ ਹੁੰਦੇ ਹੋਏ ਵਿਸ਼ਿਆਂ ਨੂੰ ਭੋਗਦੇ ਹੋਏ ਜਾਂ ਤਿੰਨਾ ਗੁਣਾ ਸਮੇਤ ਰਹਿੰਦੇ ਹੋਏ ਵੀ ਜੀਵ ਆਤਮਾ ਨੂੰ ਮੂੜ ਅਗਿਆਨੀ ਲੋਕੀ ਨਹੀਂ ਜਾਣਦੇ ਸਿਰਫ ਗਿਆਨ ਰੂਪੀ ਨੇਤਰ ਵਾਲੇ ਹੀ ਉਸ ਨੂੰ ਜਾਣਦੇ ਹਨ ਵੇਖਦੇ ਹਨ ਹੁਣ ਉਹ ਦ੍ਰਿਸ਼ਟੀ ਕਿਵੇਂ ਮਿਲੇ ਆਓ ਵੇਖੀਏ यतन्तो योगिनश्चैनं पश्यन्त्यात्मन्यवस्थितं यतन्तोऽप्यकृतात्मानो नैनं पश्यन्त्यचेतसः ਯੋਗੀ ਜਨ ਆਪਣੇ ਹਿਰਦੇ ਵਿੱਚ ਚਿੱਤ ਨੂੰ ਸਾਰਿਆਂ ਪਾਸਿਆਂ ਤੋਂ ਸਮੇਟ ਕੇ ਯਤਨ ਕਰਦੇ ਹੋਏ ਹੀ ਇਸ ਆਤਮਾ ਨੂੰ ਵੇਖਦੇ ਹਨ ਪਰ ਅਸ਼ੁੱਧ ਆਤਮਾ ਵਾਲੇ ਅਗਿਆਨੀ ਜਨ ਯਤਨ ਕਰਦੇ ਹੋਏ ਵੀ ਇਸ ਆਤਮਾ ਨੂੰ ਨਹੀਂ ਜਾਣਦੇ ਕਿਉਂਕਿ ਉਹਨਾਂ ਦਾ ਅੰਤੇਕਰਣ ਬਾਹਰੀ ਪਰਵ੍ਰਿਤੀਆਂ ਵਿੱਚ ਖਿੰਡਿਆ ਹੋਇਆ ਹੈ ਚਿੱਤ ਨੂੰ ਸਾਰੇ ਪਾਸਿਓਂ ਸਮੇਟ ਕੇ ਅੰਤਰਾਤਮਾ ਵਿੱਚ ਯਤਨ ਕਰਨ ਵਾਲੇ ਭਗਤ ਜਨ ਹੀ ਉਸ ਨੂੰ ਪਾਉਣ ਦੇ ਯੋਗ ਹੁੰਦੇ ਹਨ ਇਸ ਲਈ ਅੰਤੇ ਕਰਨ ਨਾਲ ਸਦਾ ਨਿਰੰਤਰ ਸਿਮਰਨ ਜ਼ਰੂਰੀ ਹੈ ਹੁਣ ਉਹਨਾਂ ਮਹਾਪੁਰਸ਼ਾਂ ਦੇ ਸਵਰੂਪ ਵਿੱਚ ਜੋ ਵਿਭੂਤੀਆਂ ਹੁੰਦੀਆਂ ਹਨ ਜੋ ਪਹਿਲਾਂ ਦੱਸ ਆਏ ਹਨ ਉਸ ਉੱਤੇ ਪ੍ਰਕਾਸ਼ ਪਾਉਂਦੇ ਹਨ यदादित्यगतं तेजो जगद्भासयतेऽखिलम् यच्चन्द्रमसि यच्चाग्नौ तत्तेजो विद्धि मामकम् ਜੋ ਤੇਜ ਸੂਰਜ ਵਿੱਚ ਸਥਿਤ ਹੋ ਕੇ ਸਾਰੇ ਸੰਸਾਰ ਨੂੰ ਪ੍ਰਕਾਸ਼ ਦਿੰਦਾ ਹੈ ਜੋ ਤੇਜ ਚੰਦ ਵਿੱਚ ਸਥਿਤ ਹੋ ਕੇ ਅਤੇ ਜੋ ਤੇਜ ਅਗਨੀ ਵਿੱਚ ਹੈ ਉਸ ਨੂੰ ਤੂੰ ਮੇਰਾ ਹੀ ਤੇਜ ਜਾਣ ਹੁਣ ਉਹ ਮਹਾਪੁਰਸ਼ ਦਾ ਕੰਮ ਕਰਨਾ ਦੱਸਦੇ ਹਨ गामाविश्य च भूतानि धारयाम्यहमोजसा पुष्णामि चौषधीः सर्वा सोमो भूत्वा रसात्मकः ਮੈਂ ਹੀ ਪ੍ਰithvi ਵਿੱਚ ਪ੍ਰਵੇਸ਼ ਕਰਕੇ ਆਪਣੀ ਸ਼ਕਤੀ ਨਾਲ ਸਭ ਭੂਤਾਂ ਨੂੰ ਧਾਰਨ ਕਰਦਾ ਹਾਂ ਅਤੇ ਚੰ드ਰਮਾ ਵਿੱਚ ਰਸ ਸਵਰੂਪ ਹੋ ਕੇ ਸਾਰੀਆਂ ਬਨਸਪਤੀਆਂ ਨੂੰ ਪੁਸ਼ਟ ਕਰਦਾ ਹਾਂ ਅਰਥਾਤ ਜੀਵਨ ਦਿੰਦਾ ਹਾਂ अहं वैश्वानरो भूत्वा प्राणिनां देहमाश्रितः प्राणापानसमायुक्तः पचाम्यन्नं चतुर्विधम् ਮੈਂ ਹੀ ਪ੍ਰਾਣੀਆਂ ਦੇ ਸਰੀਰ ਅੰਦਰ ਅਗਨੀ ਰੂਪ ਵਿੱਚ ਸਥਿਤ ਹੋ ਕੇ ਪ੍ਰਾਣ ਅਤੇ ਅਪਾਨ ਨਾਲ ਯੁਕਤ ਹੋਇਆ ਚਾਰ ਪ੍ਰਕਾਰ ਦੇ ਅਨਾਜਾਂ ਨੂੰ ਪਚਾਉਂਦਾ ਹਾਂ ਅਧਿਆਇ 4 ਵਿੱਚ ਖੁਦ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਇੰਦਰੀ ਅਗਨੀ ਸੰਯਮ ਅਗਨੀ ਯੋਗ ਅਗਨੀ ਪ੍ਰਾਣ ਅਪਾਨ ਅਗਨੀ ਬ੍ਰਹਮ ਅਗਨੀ ਆਦਿ 13 14 ਅਗਨੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚ ਸਾਰਿਆਂ ਦਾ ਪਰਿਣਾਮ ਗਿਆਨ ਹੈ ਗਿਆਨ ਹੀ ਅਗਨੀ ਹੈ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਐਸਾ ਅਗਨੀ ਸਵਰੂਪ ਹੋ ਕੇ ਪ੍ਰਾਣ ਅਤੇ ਅਪਾਨ ਨਾਲ ਯੁਕਤ ਚਾਰ ਵਿਧੀਆਂ ਨਾਲ ਜਾਪ ਹਮੇਸ਼ਾ ਸਵਾਸ ਪਰ ਸਵਾਸ ਨਾਲ ਹੁੰਦਾ ਹੈ ਉਸ ਦੀਆਂ ਚਾਰ ਵਿਧੀਆਂ ਬੈਖਰੀ ਮਧਿਮਾ ਪਸ਼ਯੰਤੀ ਅਤੇ ਪਰਾਹਨ ਉਹਨਾਂ ਚਾਰ ਵਿਧੀਆਂ ਨਾਲ ਤਿਆਰ ਹੋਣ ਵਾਲੇ ਅਨਾਜਾਂ ਨੂੰ ਮੈਂ ਹੀ ਪਚਾਉਂਦਾ ਹਾਂ सर्वस्य चाहं हृदि सन्निविष्टो मत्तः स्मृतिर्ज्ञानमपोहनं च वेदैश्च सर्वैरहमेव वेद्यो वेदान्तकृद्वेदविदेम चाहम् ਮੈਂ ਹੀ ਸਾਰੇ ਪ੍ਰਾਣੀਆਂ ਦੇ ਹਿਰਦੇ ਵਿੱਚ ਅੰਤਰਯਾਮੀ ਰੂਪ ਨਾਲ ਸਥਿਤ ਹਾਂ ਮੇਰੇ ਰਾਹੀਂ ਹੀ ਸਵਰੂਪ ਦੀ ਸਿਮਰਤੀ ਆਉਂਦੀ ਹੈ ਸਿਮਰਤੀ ਦੇ ਨਾਲ ਹੀ ਗਿਆਨ ਅਤੇ ਅਪੋਹਨ ਵਿਗਨਾ ਦਾ ਸ਼ਮਨ ਮੈਂ ਹੀ ਈਸਟ ਰੂਪ ਨਾਲ ਕਰਦਾ ਹਾਂ ਸਾਰੇ ਵੇਦਾਂ ਰਾਹੀਂ ਮੈਂ ਹੀ ਜਾਣਨ ਯੋਗ ਹਾਂ ਵੇਦਾਂਤ ਦਾ ਕਰਤਾ ਵੇਦस्य ਅੰਤਹ ਸਹ ਵੇਦਾਂਤ ਅਲਗ ਸਾਂ ਜਦ ਜਾਣਿਆ ਸਾਰ ਉਸੇ ਸਵਰੂਪ ਵਿੱਚ ਸਥਿਤ ਹੋ ਗਿਆ ਤਾਂ ਕੌਣ ਕਿਸ ਨੂੰ ਜਾਣੇ ਵੇਦ ਦੀ ਅੰਤਿਮ ਸਥਿਤੀ ਦਾ ਕਰਤਾ ਮੈਂ ਹੀ ਹਾਂ ਅਤੇ ਵੇਦ ਵਿਤ ਅਰਥਾਤ ਵੇਦ ਦਾ ਗਿਆਤਾ ਵੀ ਮੈਂ ਹੀ ਹਾਂ ਇਸ ਅਧਿਆਇ ਦੇ ਆਰੰਭ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੰਸਾਰ ਬ੍ਰਿਕਸ਼ ਹੈ ਉੱਪਰ ਪਰਮਾਤਮਾ ਮੂਲ ਅਤੇ ਹੇਠਾਂ ਪ੍ਰਕਿਰਤੀ ਤੱਕ ਸ਼ਾਖਾ ਹਨ ਜੋ ਇਸ ਮੂਲ ਨਾਲੋਂ ਪ੍ਰਕਿਰਤੀ ਨੂੰ ਵੱਖ ਕਰਕੇ ਪਰਮ ਤਤਵ ਨੂੰ ਮੂਲੋਂ ਜਾਣਦਾ ਹੈ ਉਹ ਵੇਦ ਗਿਆਤਾ ਹੈ ਸ਼੍ਰੀ ਕ੍ਰਿਸ਼ਨ ਨੇ ਇੱਥੇ ਇਹ ਕਿਹਾ ਕਿ ਜੋ ਮੈਨੂੰ ਵੇਦ ਵੇਤਾ ਦੇ ਰੂਪ ਵਿੱਚ ਜਾਣਦਾ ਹੈ ਉਹ ਵੇਦ ਨੂੰ ਜਾਣਦਾ ਹੈ ਅਰਥਾਤ ਸ਼੍ਰੀ ਕ੍ਰਿਸ਼ਨ ਨੇ ਆਪਣੇ ਆਪ ਨੂੰ ਉਹਨਾਂ ਦੀ ਤੁਲਨਾ ਵਿੱਚ ਖੜਾ ਕੀਤਾ ਹੈ ਕਿ ਉਹ ਵੇਦ ਵੇਤਾ ਹੈ ਅਤੇ ਮੈਂ ਵੀ ਵੇਦ ਵੇਤਾ ਹਾਂ ਸ਼੍ਰੀ ਕ੍ਰਿਸ਼ਨ ਇੱਕ ਤਤ ਗਿਆਨੀ ਮਹਾਪੁਰਸ਼ ਯੋਗੀਆਂ ਦੇ ਵੀ ਪਰਮ ਯੋਗੀ ਸਨ ਇੱਥੇ ਇਹ ਪ੍ਰਸ਼ਨ ਪੂਰਾ ਹੋਇਆ ਹੁਣ ਉਹ ਦੱਸਦੇ ਹਨ ਕਿ ਸੰਸਾਰ ਵਿੱਚ ਪੁਰਸ਼ ਦਾ ਸਵਰੂਪ ਦੋ ਤਰ੍ਹਾਂ ਦਾ ਹੁੰਦਾ ਹੈ द्वाविमौ पुरुषौ लोके क्षरश्चाक्षर एव च क्षरः सर्वाणि भूतानि कूटस्थोऽक्षर उच्यते ਅਰਜੁਨ ਇਸ ਸੰਸਾਰ ਵਿੱਚ ਖਰ ਖੈ ਹੋਣ ਵਾਲੇ ਨਸ਼ਟ ਹੋਣ ਵਾਲੇ ਪਰਿਵਰਤਨਸ਼ੀਲ ਅਤੇ ਅਕਸ਼ਰ ਅਕਸ਼ੈ ਜਾਂ ਅਖੈ ਨਸ਼ਟ ਨਾ ਹੋਣ ਵਾਲੇ ਅਪਰਿਵਰਤਨਸ਼ੀਲ ਐਸੇ ਦੋ ਪ੍ਰਕਾਰ ਦੇ ਪੁਰਸ਼ ਹਨ ਉਹਨਾਂ ਵਿੱਚ तमाम ਭੂਤ ਪ੍ਰਾਣੀਆਂ ਦੇ ਸਰੀਰ ਤਾਂ ਨਾਸ਼ਵਾਨ ਹਨ ਪਰ ਉਹਨਾਂ ਅੰਦਰ ਵਸਿਆ ਪੁਰਸ਼ ਅਵਿਨਾਸ਼ੀ ਕਿਹਾ ਜਾਂਦਾ ਹੈ ਸਾਧਨਾ ਰਾਹੀਂ ਮਨ ਸਹਿਤ ਇੰਦਰੀਆਂ ਦਾ ਨਿਰੋਧ ਹੋਣ ਦੇ ਬਾਅਦ ਅਰਥਾਤ ਜਿਨ੍ਹਾਂ ਦਾ ਇੰਦਰੀ ਸਮੂਹ ਨਿਰੁੱਧ ਹੋਣ ਦੇ ਬਾਅਦ ਵੀ ਮੌਜੂਦ ਰਹਿੰਦਾ ਹੈ ਉਹ ਪੁਰਸ਼ ਅਕਸ਼ੇ ਕਹੁੰਦੇ ਹਨ ਪਰ ਇਹ ਵੀ ਪੁਰਸ਼ ਦੀ ਇੱਕ ਵਿਸ਼ੇਸ਼ ਅਵਸਥਾ ਹੀ ਹੈ ਇਹਨਾਂ ਦੋਵਿਆਂ ਤੋਂ ਵੀ ਪਰੇ ਇੱਕ ਹੋਰ ਪੁਰਸ਼ ਵੀ ਹੈ ਉੱਤਮ ਪੁਰਸ਼ਸਤਵੰਨਯ परमात्मेत्युदाहृतः यो लोकत्रयमाविश्य बिभर्त्यव्यय ईश्वरः ਉਹਨਾਂ ਦੋਵਿਆਂ ਤੋਂ ਅਤੀ ਉੱਤਮ ਪੁਰਸ਼ ਤਾਂ ਕੋਈ ਹੋਰ ਹੀ ਹੈ ਜੋ ਤਿੰਨਾਂ ਲੋਕਾਂ ਵਿੱਚ ਪ੍ਰਵੇਸ਼ ਕਰਕੇ ਸਭ ਦਾ ਧਾਰਨ ਪੋਸ਼ਣ ਕਰਦਾ ਹੈ ਅਤੇ ਅਵਿਨਾਸ਼ੀ ਪਰਮਾਤਮਾ ਈਸ਼ਵਰ ਐਸੇ ਨਾਮਾਂ ਨਾਲ ਜਾਣਿਆ ਗਿਆ ਹੈ ਪਰਮਾਤਮਾ ਅਵਿਅਕਤ ਅਵਿਨਾਸ਼ੀ ਪੁਰਸ਼ੋਤਮ ਆਦਿ ਸਾਰੇ ਉਸ ਦੇ ਨਾਮ ਹਨ ਪਰ ਅਸਲ ਵਿੱਚ ਉਹ ਕੁਝ ਹੋਰ ਹੀ ਹੈ ਅਰਥਾਤ ਅਨਾਮ ਹੈ ਸ਼ਬਦਾਂ ਵਚਨਾਂ ਦੀ ਸੀਮਾ ਤੋਂ ਪਰੇ ਹੈ ਇਹ ਖੈ ਅਖੈ ਦੋਵਿਆਂ ਤੋਂ ਪਰੇ ਮਹਾਪੁਰਸ਼ ਦੀ ਅੰਤਿਮ ਅਵਸਥਾ ਹੈ ਜਿਸ ਨੂੰ ਦੱਸਣ ਲਈ ਪਰਮਾਤਮਾ ਆਦਿ ਸ਼ਬਦਾਂ ਨਾਲ ਇਸ਼ਾਰਾ ਕੀਤਾ ਗਿਆ ਹੈ ਪਰ ਹੈ ਕੁਝ ਹੋਰ ਨਿਰਵਚਨੀ ਅਰਥਾਤ ਕਹਿਣ ਸੁਣਨ ਤੋਂ ਪਰੇ ਹੈ ਉਸੇ ਸਥਿਤੀ ਵਿੱਚ ਯੋਗੇਸ਼ਵਰ ਆਪਣਾ ਵੀ ਪਰਿਚੈ ਦਿੰਦੇ ਹਨ ਕਹਿੰਦੇ ਹਨ ਯਸਮਾਕਸ਼ਰਮਤੀਤੋਹਮ ਅਕਸ਼ਰਾਦਪਿ ਚੋਤਮਹ अतोऽस्मि लोके वेदे च प्रथितः पुरुषोत्तमः ਮੈਂ ਉਪਰੋਕਤ ਨਾਸ਼ਵਾਨ ਪਰਿਵਰਤਨਸ਼ੀਲ ਖੇਤਰ ਤੋਂ ਬਿਲਕੁਲ ਅਤੀਤ ਹਾਂ ਅਤੇ ਅਕਸ਼ੇ ਅਵਿਨਾਸ਼ੀ ਪੁਰਸ਼ ਤੋਂ ਵੀ ਉੱਤਮ ਹਾਂ ਇਸ ਲਈ ਜਗਤ ਅਤੇ ਵੇਦ ਵਿੱਚ ਮੈਨੂੰ पुरुषोत्तम आख्या गया है यो मामेवमसम्मूढो जानाति पुरुषोत्तमम् स सर्वविद्भजति माम् सर्वभावेन भारत हे पारत जिमे की ਉੱਪਰ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਜੋ ਗਿਆਨੀ ਪੁਰਸ਼ ਮੈਨੂੰ ਪੁਰਸ਼ੋਤਮ ਨੂੰ ਸਾਖਿਆਤ ਜਾਣਦਾ ਹੈ ਉਹ ਸਭ ਜਾਣਨਹਾਰ ਪੁਰਸ਼ ਹਰ ਤਰ੍ਹਾਂ ਨਾਲ ਮੈਨੂੰ ਪਰਮਾਤਮਾ ਨੂੰ ਸਿਮਰਦਾ ਹੈ ਅਤੇ ਮੇਰੇ ਤੋਂ ਵੱਖ ਨਹੀਂ ਹੈ इति गुह्यतमं शास्त्रम् इदमुक्तं मया नघ एतद्बुद्ध्वा बुद्धिमान् स्यात् कृतकृत्यश्च भारत हे निष्पाप अर्जुन इस तरह यह अत्यंत रहस्यमयी शास्त्र मेरे द्वारा कहा गया ਇਸ ਨੂੰ ਤਤ ਤੋਂ ਜਾਣ ਕੇ ਮਨੁੱਖ ਪੂਰਨ ਗਿਆਨ ਅਤੇ ਤਤ ਦਰਸ਼ੀ ਹੋ ਜਾਂਦਾ ਹੈ ਇਸ ਲਈ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੀ ਵੀ ਇਹ ਬਾਣੀ ਆਪਣੇ ਆਪ ਵਿੱਚ ਸੰਪੂਰਨ ਸ਼ਾਸਤਰ ਹੈ ਸ਼੍ਰੀ ਕ੍ਰਿਸ਼ਨ ਦਾ ਇਹ ਰਹੱਸਿਆ অতি ਗੁਪਤ ਸੀ ਉਹਨਾਂ ਨੇ ਸਿਰਫ ਅਨੁਰਾਗੀਆਂ ਨੂੰ ਦੱਸਿਆ ਸੀ ਇਹ ਅਧਿਕਾਰੀ ਪੁਰਸ਼ ਲਈ ਸੀ ਸਭ ਲਈ ਨਹੀਂ ਪਰ ਜਦ ਇਹੋ ਰਹੱਸਿਆ ਲਿਖਣ ਵਿੱਚ ਆ ਜਾਂਦਾ ਹੈ ਅਤੇ ਉਹ ਪੁਸਤਕ ਸਾਰਿਆਂ ਦੇ ਸਾਹਮਣੇ ਰਹਿੰਦੀ ਹੈ ਤਾਂ ਲੱਗਦਾ ਹੈ ਕਿ ਸ਼੍ਰੀ ਕ੍ਰਿਸ਼ਨ ਨੇ ਸਾਰਿਆਂ ਨੂੰ ਕਿਹਾ ਹੈ ਪਰ ਦਰਸਲ ਇਹ ਅਧਿਕਾਰੀ ਲਈ ਹੀ ਹੈ ਸ਼੍ਰੀ ਕ੍ਰਿਸ਼ਨ ਦਾ ਇਹ ਸਰੂਪ ਸਾਰਿਆਂ ਲਈ ਹੈ ਵੀ ਨਹੀਂ ਕੋਈ ਉਹਨਾਂ ਨੂੰ ਰਾਜਾ ਕੋਈ ਦੂਤ ਤਾਂ ਕੋਈ ਯਾਦਵ ਹੀ ਮੰਨਦਾ ਸੀ ਪਰ ਅਧਿਕਾਰੀ ਅਰਜੁਨ ਕੋਲੋਂ ਉਹਨਾਂ ਨੇ ਕੁਝ ਨਾ ਛੁਪਾਇਆ ਅਰਜੁਨ ਨੇ ਵੇਖਿਆ ਕਿ ਉਹ ਪਰਮ ਸਤਿਅ ਪਰਸ਼ੋਤਮ ਹਨ ਜੇ ਉਹ ਭੇਦ ਨਾ ਦੱਸਦੇ ਤਾਂ ਉਸ ਦਾ ਕਲਿਆਣ ਹੀ ਨਾ ਹੁੰਦਾ ਇਹੋ ਵਿਸ਼ੇਸ਼ਤਾ ਪ੍ਰਾਪਤੀ ਵਾਲੇ ਹਰ ਮਹਾਪੁਰਸ਼ ਵਿੱਚ ਹੁੰਦੀ ਹੈ ਰਾਮ ਕ੍ਰਿਸ਼ਨ ਪਰਮਹੰਸ ਦੇਵ ਇੱਕ ਵਾਰੀ ਬੜੇ ਪ੍ਰਸੰਨ ਸਨ ਭਗਤਾਂ ਨੇ ਪੁੱਛਿਆ ਅੱਜ ਤਾਂ ਆਪ ਬੜੇ ਪ੍ਰਸੰਨ ਹੋ ਉਹ ਬੋਲੇ ਅੱਜ ਮੈਂ ਉਹ ਪਰਮਹੰਸ ਹੋ ਗਿਆ ਉਹਨਾਂ ਦੇ ਸਮਕਾਲੀ ਇੱਕ ਅੱਛੇ ਮਹਾਪੁਰਸ਼ ਸਨ ਉਹਨਾਂ ਵੱਲ ਇਸ਼ਾਰਾ ਕੀਤਾ ਕੁਝ ਦੇਰ ਬਾਅਦ ਉਹ ਮਨ ਕਰਮ ਬਚਨ ਦੀ ਵਿਰਕਤੀ ਚਾਹਣ ਵਾਲੇ ਅਗਲੇ ਪਿਛਲੇ ਲੱਗੇ ਹੋਏ ਆਸ਼ਾਵਾਨ ਸਾਧਕਾਂ ਨੂੰ ਕਹਿਣ ਲੱਗੇ ਵੇਖੋ ਹੁਣ ਤੁਸੀਂ ਲੋਕੀ ਸ਼ੱਕ ਨਾ ਕਰਨਾ ਮੈਂ ਉਹੀ RAM ਹਾਂ ਜੋ ਤ੍ਰੇਤਾ ਵਿੱਚ ਹੋਏ ਸਨ ਉਹੀ ਕ੍ਰਿਸ਼ਨ ਹਾਂ ਜੋ ਦੁਆਪਰ ਵਿੱਚ ਹੋਏ ਸਨ ਮੈਂ ਉਹਨਾਂ ਦੀ ਹੀ ਪਵਿੱਤਰ ਆਤਮਾ ਹਾਂ ਉਹੀ ਸਰੂਪ ਹਾਂ ਜੋ ਪਾਉਣਾ ਹੈ ਤਾਂ ਮੈਨੂੰ ਵੇਖੋ ਠੀਕ ਇਸੇ ਤਰ੍ਹਾਂ ਪੂਜੇ ਗੁਰੂ ਮਹਾਰਾਜ ਵੀ ਸਭ ਦੇ ਸਾਹਮਣੇ ਕਿਹਾ ਕਰਦੇ ਸਨ ਹੋ ਅਸੀਂ ਭਗਵਾਨ ਦੇ ਦੂਤ ਹਾਂ ਜੋ ਸੱਚਾ ਸੰਤ ਹੈ ਉਹ ਭਗਵਾਨ ਦਾ ਦੂਤ ਹੈ ਸਾਡੇ ਰਾਹੀਂ ਹੀ ਉਹਨਾਂ ਦਾ ਸੰਦੇਸ਼ ਮਿਲਦਾ ਹੈ ਪੂਜੇ ਮਹਾਰਾਜ ਜੀ ਵੀ ਸਾਰਿਆਂ ਨੂੰ ਬਸ ਇਤਨਾ ਹੀ ਕਹਿੰਦੇ ਸਨ ਨਾ ਕਿਸੇ ਵਿਚਾਰ ਦਾ ਖੰਡਨ ਨਾ ਮੰਡਨ ਪਰ ਜੋ ਵਿਰਕਤੀ ਲਈ ਉਹਨਾਂ ਦੇ ਪਿੱਛੇ ਲੱਗੇ ਰਹਿੰਦੇ ਸਨ ਉਹਨਾਂ ਨੂੰ ਕਹਿੰਦੇ ਸਿਰਫ ਮੇਰੇ ਸਵਰੂਪ ਨੂੰ ਵੇਖੋ ਜੇ ਤੁਹਾਨੂੰ ਉਸ ਪਰਮਾਤਮਾ ਦੀ ਚਾਹ ਹੈ ਤਾਂ ਮੈਨੂੰ ਵੇਖੋ ਸੰਦੇਹ ਨਾ ਕਰੋ ਬਹੁਤਿਆਂ ਨੇ ਸ਼ੰਸ਼ਾ ਕੀਤੀ ਤਾਂ ਉਹਨਾਂ ਨੂੰ ਅਨੁਭਵ ਦੇ ਰਾਹੀਂ ਵਿਖਾ ਕੇ ਡਾਂਟ ਡਪਟ ਕੇ ਬਾਹਰੀ ਵਿਚਾਰਾਂ ਤੋਂ ਹਟਾ ਕੇ ਆਪਣੇ ਸਵਰੂਪ ਵਿੱਚ ਲਗਾਇਆ ਉਹ ਲੋਕੀ ਹੁਣ ਤੱਕ ਮਹਾਪੁਰਸ਼ ਦੇ ਰੂਪ ਵਿੱਚ ਸਥਿਤ ਹਨ ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਦੀ ਆਪਣੀ ਸਥਿਤੀ ਗੁਪਤਤਾ ਹੈ ਸੀ ਪਰ ਆਪਣੇ ਅਨੰਨਯ ਭਗਤ ਪੂਰਨ ਅਧਿਕਾਰੀ ਅਨੁਰਾਗੀ ਅਰਜੁਨ ਲਈ ਉਹਨਾਂ ਨੇ ਆਪਣਾ ਰਹੱਸਯ ਪ੍ਰਗਟ ਕੀਤਾ ਹਰ ਭਗਤ ਲਈ ਇਹ ਮੁਮਕਿਨ ਹੈ ਮਹਾਪੁਰਸ਼ ਲੱਖਾਂ ਨੂੰ ਉਸ ਰਾਹ ਉੱਤੇ ਚਲਾ ਦਿੰਦੇ ਹਨ ਸਾਰ ਇਸ ਅਧਿਆਇ ਦੇ ਆਰੰਭ ਵਿੱਚ ਯੋਗੇਸ਼ਰ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਸੰਸਾਰ ਇੱਕ ਬ੍ਰਿਕਸ਼ ਹੈ ਪਿੱਪਲ ਵਰਗਾ ਬ੍ਰਿਕਸ਼ ਹੈ ਪਿੱਪਲ ਬ੍ਰਿਕਸ਼ ਇੱਕ ਮਿਸਾਲ ਹੈ ਉੱਪਰ ਉਸ ਦਾ ਮੂਲ ਪਰਮਾਤਮਾ ਅਤੇ ਹੇਠਾਂ ਪ੍ਰਕਿਰਤੀ ਤੱਕ ਇਸ ਦੀਆਂ ਸ਼ਾਖਾਂ ਉਪਸ਼ਾਖਾਂ ਫੈਲੀਆਂ ਹਨ ਜੋ ਇਸ ਬ੍ਰਿਕਸ਼ ਨੂੰ ਮੂਲ ਸਹਿਤ ਵਿਦਿਤ ਕਰ ਲੈਂਦਾ ਹੈ ਉਹ ਵੇਦਾਂ ਦਾ ਗਿਆਤਾ ਹੈ ਇਸ ਸੰਸਾਰ ਬ੍ਰਿਕਸ਼ ਦੀਆਂ ਸ਼ਾਖਾਂ ਉੱਪਰ ਹੇਠਾਂ ਹਰ ਥਾਂ ਵਿਆਪਤ ਹਨ ਅਤੇ ਮੂਲਾਨੀ ਉਸ ਦੀਆਂ ਜੜਾਂ ਦਾ ਜਾਲ ਵੀ ਉੱਪਰ ਹੇਠਾਂ ਹਰ ਪਾਸੇ ਫੈਲਿਆ ਹੋਇਆ ਹੈ ਕਿਉਂਕਿ ਉਹ ਮੂਲ ਈਸ਼ਵਰ ਹੈ ਅਤੇ ਉਹੀ ਬੀਜ ਰੂਪ ਨਾਲ ਹਰੇਕ ਜੀਵ ਦੇ ਹਿਰਦੇ ਵਿੱਚ ਵਸਦਾ ਹੈ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਸੰਸਾਰ ਬ੍ਰਿਕਸ਼ ਹੈ ਜਿਸ ਦਾ ਮੂਲ ਹਰ ਥਾਂ ਫੈਲਿਆ ਹੈ ਅਤੇ ਸ਼ਾਖਾਂ ਵੀ ਸਭ ਪਾਸੇ ਹਨ ਕਰਮਾਂ ਦੇ ਅਨੁਸਾਰ ਸਿਰਫ ਮਨੁੱਖੀ ਯੋਨੀ ਵਿੱਚ ਹੀ ਬੰਧਨ ਤਿਆਰ ਹੁੰਦਾ ਹੈ ਜਿਸ ਨਾਲ ਮਨੁੱਖ ਬੰਨਿਆ ਜਾਂਦਾ ਹੈ ਹੋਰ ਯੋਨੀਆਂ ਤਾਂ ਇਨ੍ਹਾਂ ਹੀ ਕਰਮਾਂ ਦੇ ਅਨੁਸਾਰ ਭੋਗ ਭੋਗਦੀਆਂ ਹਨ ਇਸ ਲਈ ਦ੍ਰਿੜ ਬੈਰਾਗ ਰੂਪੀ ਸ਼ਸਤਰ ਨਾਲ ਇਸ ਸੰਸਾਰ ਰੂਪੀ ਪਿੱਪਲ ਬ੍ਰਿਕਸ਼ ਨੂੰ ਤੂੰ ਕੱਟ ਅਤੇ ਉਸ ਪਰਮ ਪਦ ਨੂੰ ਢੂੰਡ ਜਿਸ ਵਿੱਚ ਜਿਸ ਵਿੱਚ ਗਏ ਹੋਏ ਮਹਾਰਿਸ਼ੀ ਮੁੜ ਜਨਮ ਨੂੰ ਪ੍ਰਾਪਤ ਨਹੀਂ ਹੁੰਦੇ ਕਿਵੇਂ ਜਾਣਿਆ ਜਾਏ ਕਿ ਸੰਸਾਰ ਬ੍ਰਿਕਸ਼ ਕੱਟ ਗਿਆ ਯੋਗੇਸ਼ਵਰ ਕਹਿੰਦੇ ਹਨ ਕਿ ਜੋ ਮਾਨ ਮੋਹ ਤੋਂ ਪੂਰਾ ਰਹਿਤ ਹੈ ਜਿਸ ਨੇ ਸੰਗ ਦੋਸ਼ ਜਿੱਤ ਲਿਆ ਹੈ ਜਿਸ ਦੀਆਂ ਕਾਮਨਾਵਾਂ ਨਿਰਵਿਰਤ ਹੋ ਚੁੱਕੀਆਂ ਹਨ ਅਤੇ ਜੋ ਦਵੰਦਾਂ ਤੋਂ ਮੁਕਤ ਹੈ ਉਹ ਪੁਰਸ਼ ਪਰਮ ਤਤਵ ਨੂੰ ਪ੍ਰਾਪਤ ਹੁੰਦਾ ਹੈ ਉਸ ਪਰਮ ਪਦ ਨੂੰ ਨਾ ਸੂਰਜ ਨਾ ਚੰ드ਰਮਾ ਅਤੇ ਨਾ ਅਗਨੀ ਪ੍ਰਕਾਸ਼ਿਤ ਕਰ ਸਕਦੀ ਹੈ ਨਾ ਕੁਝ ਹੋਰ ਉਹ ਆਪ ਹੀ ਪ੍ਰਕਾਸ਼ ਸਰੂਪ ਹੈ ਜਿਸ ਵਿੱਚ ਗਏ ਹੋਏ ਪਰਤ ਕੇ ਨਹੀਂ ਆਉਂਦੇ ਉਸ ਪਰਮ ਪਦ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਸਾਰਿਆਂ ਲਈ ਹੈ ਕਿਉਂਕਿ ਉਹ ਜੀਵਾਤਮਾ ਮੇਰਾ ਹੀ ਸ਼ੁੱਧ ਅੰਸ਼ ਹੈ ਸਰੀਰ ਦਾ ਤਿਆਗ ਕਰਦੇ ਸਮੇਂ ਜੀਵਾਤਮਾ ਮਨ ਅਤੇ ਪੰਜੋਂ ਗਿਆਨ ਇੰਦਰੀਆਂ ਦੇ ਕਲਾਪਾਂ ਨੂੰ ਲੈ ਕੇ ਨਵੇਂ ਸਰੀਰ ਨੂੰ ਧਾਰਨ ਕਰਦਾ ਹੈ ਜੇ ਸੰਸਕਾਰ ਸਾਤਵਿਕ ਹਨ ਤਾਂ ਸਾਤਵਿਕ ਪੱਧਰ ਤੇ ਪਹੁੰਚ ਜਾਂਦਾ ਹੈ ਰਾਜਸੀ ਹਨ ਤਾਂ ਮੱਧਮ ਸਥਾਨ ਤੇ ਅਤੇ ਤਾਮਸੀ ਹਨ ਤਾਂ ਅਦਮ ਯੋਨੀਆਂ ਤੱਕ ਪਹੁੰਚ ਜਾਂਦਾ ਹੈ ਅਤੇ ਇੰਦਰੀਆਂ ਦੇ ਅਧਿਸ਼ਠਾਤਾ ਮਨ ਦੇ ਮਾਧਿਅਮ ਨਾਲ ਵਿਸ਼ਿਆਂ ਨੂੰ ਵੇਖਦਾ ਭੋਗਦਾ ਹੈ ਇਹ ਦਿਖਾਈ ਨਹੀਂ ਪੈਂਦਾ ਇਸ ਨੂੰ ਵੇਖਣ ਵਾਲੀ ਦ੍ਰਿਸ਼ਟੀ ਗਿਆਨ ਹੈ ਕੁਝ ਯਾਦ ਕਰ ਲੈਣ ਦਾ ਨਾਮ ਗਿਆਨ ਨਹੀਂ ਹੈ ਯੋਗੀ ਜਨ ਹਿਰਦੇ ਵਿੱਚ ਚਿੱਤ ਨੂੰ ਸਮੇਟ ਕੇ ਯਤਨ ਕਰਦੇ ਹੋਏ ਉਸ ਨੂੰ ਵੇਖਦੇ ਹਨ ਇਸ ਲਈ ਗਿਆਨ ਸਾਧਨਾ ਨਾਲ ਮਿਲਦਾ ਹੈ ਹਾਂ ਅਧਿਆਇਨ ਨਾਲ ਉਸ ਦੇ ਲਈ ਰੁਚੀ ਰੁਝਾਨ ਜ਼ਰੂਰ ਜਾਗਦੀ ਹੈ ਸ਼ੰਕਾ ਮਈ ਮਲੀਨ ਮਨ ਵਾਲੇ ਯਤਨ ਕਰਕੇ ਵੀ ਉਸ ਨੂੰ ਨਹੀਂ ਪ੍ਰਾਪਤ ਕਰ ਸਕਦੇ ਇੱਥੇ ਪ੍ਰਾਪਤੀ ਦੇਣ ਵਾਲੇ ਸਥਾਨ ਦਾ ਚਿੱਤਰਣ ਹੈ ਇਸ ਲਈ ਉਸ ਅਵਸਥਾ ਦੀਆਂ ਵਿਭੂਤੀਆਂ ਦਾ ਪ੍ਰਵਾਹ ਸੁਭਾਵਿਕ ਹੈ ਉਹਨਾਂ ਉੱਤੇ ਪ੍ਰਕਾਸ਼ ਪਾਉਂਦੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੂਰਜ ਅਤੇ ਚੰਦ ਵਿੱਚ ਮੈਂ ਹੀ ਪ੍ਰਕਾਸ਼ ਹਾਂ ਅਗਨੀ ਵਿੱਚ ਮੈਂ ਹੀ ਤੇਜ ਹਾਂ ਮੈਂ ਹੀ ਪ੍ਰਚੰਡ ਅਗਨੀ ਰੂਪ ਨਾਲ ਚਾਰ ਵਿਧੀਆਂ ਰਾਹੀਂ ਪਰਿਪੱਕ ਹੋਣ ਵਾਲੇ ਅੰਨ ਨੂੰ ਪਹੁੰਚਾਉਂਦਾ ਹਾਂ ਸ਼੍ਰੀ ਕ੍ਰਿਸ਼ਨ ਦੇ ਸ਼ਬਦਾਂ ਵਿੱਚ ਅੰਨ ਹੀ ਬ੍ਰਹਮ ਹੈ ਜਿਸ ਨੂੰ ਪ੍ਰਾਪਤ ਕਰਕੇ ਇਹ ਆਤਮਾ ਤ੍ਰਿਪਤ ਹੋ ਜਾਂਦਾ ਹੈ ਬੈਖਰੀ ਤੋਂ ਪਰਾ ਤੱਕ ਅੰਨ ਪੂਰਾ ਪੱਕ ਜਾਣ ਤੇ ਪਚ ਜਾਂਦਾ ਹੈ ਅਤੇ ਉਹ ਪਾਤਰ ਅਰਥਾਤ ਸਾਧਕ ਵੀ ਖੋ ਜਾਂਦਾ ਹੈ ਇਸ ਅੰਨ ਨੂੰ ਮੈਂ ਹੀ ਪਚਾਉਂਦਾ ਹਾਂ ਅਰਥਾਤ ਸਤਿਗੁਰੂ ਜਦ ਤੱਕ ਰੱਥੀ ਨਾ ਹੋਣ ਤਦ ਤੱਕ ਇਹ ਉਪਲਬਧੀ ਨਹੀਂ ਹੁੰਦੀ ਇਸ ਤੇ ਜ਼ੋਰ ਦਿੰਦੇ ਹੋਏ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਫੇਰ ਕਹਿੰਦੇ ਹਨ ਕਿ ਸਾਰੇ ਪ੍ਰਾਣੀਆਂ ਦੇ ਅੰਤਰ ਦੇਸ਼ ਵਿੱਚ ਸਥਿਤ ਹੋ ਕੇ ਮੈਂ ਹੀ ਸਿਮਰਤੀ ਦਿਉਂਦਾ ਹਾਂ ਜੋ ਸਰੂਪ ਭੁੱਲਿਆ ਸੀ ਉਸ ਦੀ ਸਿਮਰਤੀ ਕਰਾਉਂਦਾ ਹਾਂ ਸਿਮਰਤੀ ਦੇ ਨਾਲ ਮਿਲਣ ਵਾਲਾ ਗਿਆਨ ਵੀ ਮੈਂ ਹਾਂ ਉਸ ਵਿੱਚ ਆਉਣ ਵਾਲੀਆਂ ਅੜਚਨਾਂ ਦਾ ਨਿਰਾਕਰਣ ਵੀ ਮੈਂ ਹੀ ਕਰਦਾ ਹਾਂ ਮੈਂ ਹੀ ਜਾਣਨ ਯੋਗ ਹਾਂ ਅਤੇ ਵਿਦਿਤ ਹੋ ਜਾਣ ਦੇ ਬਾਅਦ ਜਾਣਕਾਰੀ ਦਾ ਅੰਤ ਕਰਤਾ ਵੀ ਮੈਂ ਹੀ ਹਾਂ ਕਿ ਕੌਣ ਕਿਸ ਨੂੰ ਜਾਣੇ ਮੈਂ ਵੇਦ ਵੇਤਾ ਹਾਂ ਅਧਿਆਏ ਦੇ ਆਰੰਭ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੋ ਸੰਸਾਰ ਬ੍ਰਿਕਸ਼ ਨੂੰ ਮੂਲ ਸਹਿਤ ਜਾਣਦਾ ਹੈ ਉਹ ਵੇਦ ਵੇਤਾ ਹੈ ਪਰ ਜਾਣਦਾ ਉਹੀ ਹੈ ਜੋ ਉਸ ਨੂੰ ਕੱਟਦਾ ਹੈ ਇੱਥੇ ਕਹਿੰਦੇ ਹਨ ਕਿ ਮੈਂ ਹੀ ਵੇਦ ਵੇਤਾ ਹਾਂ ਉਹਨਾਂ ਵੇਦ ਵੇਤਿਆਂ ਵਿੱਚ ਆਪਣੀ ਵੀ ਗਿਣਤੀ ਕਰਦੇ ਹਨ ਇਸ ਲਈ ਸ਼੍ਰੀ ਕ੍ਰਿਸ਼ਨ ਵੀ ਇੱਥੇ ਵੇਦ ਵੇਤਾ ਪਰਸ਼ੋਤਮ ਹਨ ਜਿਸ ਤੇ ਪਦ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹਰ ਮਨੁੱਖ ਨੂੰ ਹੈ ਅੰਤ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਲੋਕ ਵਿੱਚ ਤਿੰਨ ਤਰ੍ਹਾਂ ਦੇ ਪੁਰਸ਼ ਹਨ ਸਾਰੇ ਭੂਤ ਪ੍ਰਾਣੀਆਂ ਦੇ ਸਰੀਰ ਨਸ਼ਵਰ ਹਨ ਮਨ ਦੇ ਅੰਦਰ ਵਿਅਪਤ ਅਵਸਥਾ ਵਿੱਚ ਇਹੋ ਪੁਰਸ਼ ਅਛੇ ਅਨਸ਼ਵਰ ਹੈ ਪਰ ਹੈ ਦੁੰਦਾਤਮਕ ਇਸ ਤੋਂ ਵੀ ਪਰੇ ਉਹ ਪੁਰਸ਼ ਹੈ ਜੋ ਪਰਮਾਤਮਾ ਪਰਮੇਸ਼ਵਰ ਅਵਿਅਕ ਅਤੇ ਅਵਿਨਾਸ਼ੀ ਕਿਹਾ ਜਾਂਦਾ ਹੈ ਪਰ ਉਹ ਦਰਸਲ ਕੁਝ ਹੋਰ ਹੀ ਹੈ ਨਿਰਵਚਨੀ ਹੈ ਉਹ ਖੈ ਅਖੈ ਤੋਂ ਪਰੇ ਵਾਲੀ ਅਵਸਥਾ ਹੈ ਜੋ ਪਰਮ ਸਥਿਤੀ ਹੈ ਇਸੇ ਰਾਹੀਂ ਆਪਣੀ ਤੁਲਨਾ ਨਾਲ ਉਹ ਕਹਿੰਦੇ ਹਨ ਕਿ ਮੈਂ ਵੀ ਖੈ ਅਖੈ ਤੋਂ ਪਰੇ ਉਹੀ ਹਾਂ ਇਸ ਲਈ ਲੋਕੀ ਮੈਨੂੰ ਪੁਰਸ਼ੋਤਮ ਕਹਿੰਦੇ ਹਨ ਇਸ ਤਰ੍ਹਾਂ ਉੱਤਮ ਪੁਰਸ਼ ਨੂੰ ਜੋ ਜਾਣਦੇ ਹਨ ਉਹ ਗਿਆਨੀ ਭਗਤ ਜਨ ਸਭ ਪਾਸਿਆਂ ਤੋਂ ਸਦਾ ਮੈਨੂੰ ਹੀ ਭਜਦੇ ਹਨ ਉਹਨਾਂ ਦੀ ਜਾਣਕਾਰੀ ਯਥਾਰਥ ਹੈ ਅਰਜੁਨ ਇਹ ਅਤੀ ਰਹੱਸਮਈ ਤਤ ਮੈਂ ਤੇਰੇ ਲਈ ਕਿਹਾ ਪ੍ਰਾਪਤੀ ਵਾਲੇ ਮਹਾਪੁਰਸ਼ ਸਭ ਦੇ ਸਾਹਮਣੇ ਨਹੀਂ ਕਹਿੰਦੇ ਪਰ ਅਧਿਕਾਰੀ ਤੋਂ ਭੇਦ ਨਹੀਂ ਛੁਪਾਉਂਦੇ ਭੇਦ ਨਾ ਦੱਸਾਂਗੇ ਤਾਂ ਸਾਧਕ ਪਾਏਗਾ ਕਿਵੇਂ ਇਸ ਅਧਿਆਇ ਵਿੱਚ ਆਤਮਾ ਦੀਆਂ ਤਿੰਨ ਸਥਿਤੀਆਂ ਦਾ ਚਿੱਤਰਣ ਖੈ ਅਖੈ ਅਤੇ ਉੱਤਮ ਪੁਰਸ਼ ਨੂੰ ਸਪਸ਼ਟ ਕੀਤਾ ਗਿਆ ਹੈ ਜੈਸਾ ਇਸ ਤੋਂ ਪਹਿਲਾਂ ਕਿਸੇ ਅਧਿਆਇ ਵਿੱਚ ਨਹੀਂ ਹੈ ਇਸ ਲਈ ਓਮ ਸਦਿਤੀ ਸ਼੍ਰੀਮਦ ਭਗਵਦ ਗੀਤਾ ਸੂਪਨਿਸ਼ਤ ਸੂ ब्रह्म विद्यायाम योग शास्त्रे श्री कृष्ण अर्जुन संवादे पुरुषोत्तम योगो नाम पंचोदशोध्याय इस तरह श्रीमद भगवत गीता रूपी उपनिषद अते ब्रह्म विद्याते योग शास्त्र विषयक श्री कृष्ण अर्जुन संवाद विच पुरुषोत्तम योग नामक पंद्रवा अध्याय पूरा ਹੁੰਦਾ है इति श्रीमत परमहंस ਪਰਮਾਨੰਦस्य शिष्य स्वामी अड़गड़ानंद कृते श्रीमद भगवद गीताय यथार्थ गीता भाष्य पुरुषोत्तम योगो नाम पंचदशोध्याय इस तरह श्रीमत परमहंस परमानंद जी दे शिष्य स्वामी श्री अड़गड़ानंद कृत श्रीमद भगवत गीता भाष्य यथार्थ गीता विच पुरुषोत्तम योगो नामक पंद्रमा अध्याय पूरा हुंदा है हरिओम तत्सत